ਸ਼ਲੋਕ ਆਵਨ ਆਏ ਸ੍ਰਿਸ਼ਟੀ ਮੈਂ ਬਿਨ ਬੂਝੇ ਪਸ਼ਟੋਰ ਆਵਨ ਆਏ ਸ੍ਰਿਸ਼ਟੀ ਮੈਂ ਕਹਿੰਦੇ ਆਪਾਂ ਆਏ ਸ੍ਰਿਸ਼ਟ ਹੋਣਾ ਹੀ ਸੀ ਹੋਣਾ ਤਾਂ ਜਾਇਜ਼ ਸੀ ਆਪਣਾ ਆਗੇ ਸਾਰੇ ਪਰ ਕੀ ਕਰਨਾ ਆਇਆ ਕੁਝ ਪੁੱਛਣ ਆਇਆ ਇੱਥੇ ਦੇਖੋ ਪੜ ਕਿਤੇ ਪੜ ਨੂੰ ਸੁਣ ਨੂੰ ਬਣੀ ਵੀ ਕਿ ਪਰ ਇੱਥੇ ਪੁੱਛਣ ਸ੍ਰਿਸ਼ਟੀ 'ਚ ਆ ਗਏ ਜੇ ਬੁਝਿਆ ਨਾ ਬੁਝਣਾ ਕੀ ਹੈ ਕਿ ਸ੍ਰਿਸ਼ਟੀ ਦੇ ਵਿੱਚ ਜਿਹੜਾ ਮੇਰਾ ਸਰੀਰ ਹੈ ਇਹ 'ਚ ਮੈਂ ਕੀ ਹਾਂ ਸਰੀਰ ਕੀ ਹੈ ਜੋੜ ਕਿੱਥੇ ਇੱਕ ਤਾਂ ਚੇਤਨ ਹੈ ਕਿ ਜੜ ਹੈ ਮੈਂ ਕਿੱਥੇ ਤੱਕ ਕਿੱਥੋਂ ਬਾਹਰ ਸਰੀਰ ਸ਼ੁਰੂ ਹੋ ਜਾਂਦਾ ਇਹ ਤਨ ਵਿੱਚੋਂ ਮਨ ਦੇਖਣਾ ਹੈ ਇਹ ਬੁਝਣਾ ਸੱਤ ਬੁਝਣਾ ਸੱਚ ਬੁਝਣਾ ਹੈ ਜੋ ਝੂਠ ਨੇ ਪੁਰਾਣਾ ਹੋਣਾ ਸਰੀਰ ਪੁਰਾਣਾ ਹੁੰਦਾ ਹੁੰਦਾ ਨਾ ਹੁੰਦਾ ਸਰੀਰ ਦਾ ਪੁਰਾਣਾ ਜੋ ਚੀਜ਼ ਪੁਰਾਣੀ ਹੁੰਦੀ ਉਹ ਸੱਚ ਨਹੀਂ ਹੈ ਮੈਂ ਜਿਉਣਾ ਚਾਹੁੰਦਾ ਸਰੀਰ ਕਹਿੰਦਾ ਮੇਰੀ ਬਸ ਹੋ ਗਈ ਮੇਰਾ ਸਫ਼ਰ ਰਹਿੰਦਾ ਹੈ ਬਹੁਤ ਜਵਾਬ ਦੇ ਕੇ ਮੈਂ ਤਾਂ ਦਿੱਲੀ ਪਹੁੰਚਣਾ ਬਹੁਤ ਜਾ ਕੇ ਜਾਣਾ 30 ਕਿਲੋਮੀਟਰ ਤੇ ਕਹਿੰਦੇ ਵੀ ਸਾਡੀ ਬੱਸ ਬਹੁਤ ਬਦਲੇ ਪੈਣਗੇ ਐ ਸਰੀਰ ਬਦਲਣਾ ਪਿਆ ਬਦਲਣਾ ਪਿਆ ਸਰੀਰ ਤਾਂ ਬਦਲਣਾ ਪੈ ਜੂਗਾ ਸਾਡਾ ਸਫਰ ਲੰਬਾ ਹੈ ਯਾਤਰਾ ਜੋ ਵਿਚਾਰੇ ਪਈ ਹੈ ਗੱਡੀ ਬਦਲਣੀ ਪਈ ਗੱਡੀ ਉੱਥੇ ਰੱਖੇ ਜਾਂਦੀ ਸੀ ਉਹ ਤੋਂ ਹੋਰ ਪੜ ਲਓ ਉਹ ਜੇ ਤੱਕ ਉਹ ਗਈ ਹੋ ਗਈ ਫਿਰ ਦੂਜੀ ਫੜ ਲਈ ਤੀਜੀ ਫੜ ਲਈ ਚੌਥੀ ਫੜ ਲਈ ਪੰਜਵੀਂ ਫੜ ਲਈ ਐ ਜੁਨਾ ਬਦਲਦੇ ਰਹੇ ਬਦਲਦਾ ਜੁਨਾ ਕੌਣ ਰਿਹਾ ਉਹ ਬੁੱਝਣ ਵਾਲੀ ਗੱਲ ਜੁਨਾ ਦਾ ਦੀਦੀਆਂ ਨੇ ਸਾਰੀਆਂ ਸਾਡੇ ਸਾਹਮਣੇ ਹੀ ਨੇ ਪਰ ਜਿਹੜਾ ਬਦਲਦਾ ਰਿਹਾ ਉਹ ਬੁੱਝਣ ਮੈਂ ਬਦਲਦਾ ਰਿਹਾ ਜਦ ਬੁੱਝ ਲਿਆ ਫਿਰ ਕੀ ਕਹਿੰਦਾ ਹਾਂ ਆਇਆ ਦੂਰੋਂ ਚੱਲ ਕੇ ਚੱਲ ਕੇ ਬੁੱਝ ਲਿਆ ਨਾ ਮੈਂ ਤਾਂ ਬਹੁਤ ਦੂਰੋਂ ਆਏ ਚੱਲ ਕੇ ਨਾ ਮਤਲਬ ਹੈ ਇਹਦਾ ਵਾਲੇ 84 ਲੱਖ ਦੀ ਉਹਨਾਂ ਨੂੰ ਮੁਕਤੀ ਹੈ ਪਸ਼ੂ ਪੰਛੀ ਬਿਰਖਾ ਸਤਾਵਰ ਬਹੁਤ ਜੋਨ ਭਰਵਿਆਤ ਕੁਝ ਕਹਿ ਕੇ ਮੈਂ ਤੱਕੀ ਤੋਂ ਸੁਣਾ ਜੀ ਕਿਹਦੀ ਛੜ ਤੱਕੀ ਹੁਕਮ ਦੀ ਤੋ ਸੁਣਾ ਜੀ ਕਿਉਂ ਤੱਕੀ ਕੀ ਲੋੜ ਸੀ ਇਹ ਆਸਾ ਕਿਦੋਂ ਨਹੀਂ ਸੀ ਪੂਰੀ ਹੁੰਦੀ ਮੈਂ ਆਸਾ ਰੱਖੀ ਚਿੱਤ ਮੈਂ ਮੇਰਾ ਸਭੋ ਦੁੱਖ ਗਵਾਏ ਜੀ ਮੈਂ ਐਸਾ ਹਕੀਮ ਡਾਕਟਰ ਲੱਭਿਆ ਜਿਹਦੇ ਕੋਲ ਉਹ ਦਵਾਈ ਆ ਜਿਹਦੇ ਨਾਲ ਸਾਰਾ ਹੀ ਦੁੱਖ ਦੂਰ ਹੋ ਜਾਣਾ ਪੂਰੇ ਭਰਮ ਦਾ ਨਾਸ ਹੋ ਜਾਣਾ ਇਹ ਤਤ ਵਸਤੂ ਤੇ ਬਿਨਾ ਬੁਝੇ ਤੇ ਬਿਨਾ ਪਰਮ ਦਾ ਨਾਸ ਨਹੀਂ ਹੁੰਦਾ ਕਿ ਐਸਾ ਗਿਆਨ ਹੈ ਜਦ ਇਹ ਸਮਝ ਆਉਂਦੀ ਹੈ ਤਾਂ ਪਰਮ ਦਾ ਨਾਸ ਹੋ ਜਾਂਦਾ ਗੁਰ ਪ੍ਰਸਾਦ ਪਰਮ ਦਾ ਨਾਸ ਨਾਨਕ ਗੁਰਮੁਖੀ ਸੋ ਬੁਝੈ ਜਾ ਕਹਿ ਭਾਗ ਮਥੋਰ ਨਾਨਕ ਗੁਰਮੁਖੀ ਸੋ ਬੁਝੈ ਕੋਈ ਗੁਰਮੁਖ ਬੁਝ ਲੈਂਦਾ ਸਾਰੇ ਨਹੀਂ ਬੁਝ ਸਕਦੇ ਜਾ ਕੇ ਭਾਗ ਮਥੋਰ ਜਿਹੜਾ ਆਪਣਾ ਮੁਕੱਦਰ ਹੋਣਾ ਸਾਹਮਣੇ ਰੱਖ ਕੇ ਚੱਲੇ ਹਨ ਆਪਣੇ ਮੁਕੱਦਰ ਨੂੰ ਆਪ ਬਣਾਉਂਦੇ ਮੁਕੱਦਰ ਦਾ ਖਿਆਲ ਰੱਖੇ ਜਿਹਨੂੰ ਮੁਕੱਦਰ ਕਹਿੰਦੇ ਨੇ ਮੁਕੱਦਰ ਬਣਾਉਣਾ ਕੀ ਨੇ ਆਪੇ ਬਣਾਉਣਾ ਉੱਥੇ ਕੰਮ ਕਰੂਗਾ ਪੁੱਠਾ ਵੜ ਜੂਗਾ ਸਿੱਧੇ ਕੰਮ ਕਰੂਗਾ ਸਿੱਧਾ ਵੜ ਜੂਗਾ ਜਿਹੜੇ ਕੰਮ ਕਰਨਾ ਹੈ ਜੇ ਸਕੂਲ ਪੜ੍ਹ ਜਾਂਦਾ ਪੜੇ ਉਹਨਾਂ ਤਨਮਨ ਲਾ ਕੇ ਪੜੇ ਜੇ ਪਰਮੇਸ਼ਰ ਨੇ ਬੁੱਧੀ ਦਿੱਤੀ ਹੈ ਚੰਗੀ ਤਾਂ ਉਹ ਟੋਪ ਕਰ ਜੂਗਾ ਹਾਂ ਜੇ ਬੁੱਧੀ ਥੋੜੀ ਹੈ ਤਾਂ ਵੀ ਚਲੋ ਪੁੱਛਤਾ ਕਰੇਗਾ ਹੀ ਤੈਨੂੰ ਜਿੰਨੀ ਬੁੱਧੀ ਦਿੱਤੀ ਹੈ ਉਹਨਾਂ ਕੇ ਝੂਠਾ ਤੇਰੇ ਕੋਲ ਉਹਨਾਂ ਕੇ ਪਰਲੇ ਬਹੁਤ ਹੈ ਗਾਂ ਜਾਨ ਹੋਰ ਮਿਲ ਜੂ ਫਿਰ ਹੈ ਲਗਿਆ ਹੀ ਜਿੰਨੀ ਕੀ ਜੇਬ ਉਹਨੀ ਕੇ ਭਰ ਕੇ ਲਜਾਊਗਾ ਜਾਊਗਾ ਜਿੰਨਾ ਕਿ ਝੋੜਾ ਉਹਨੇ ਕੇ ਫੇਰ ਲੈ ਕੇ ਜਾਊਗਾ ਨੂੰ ਭਰ ਕੇ ਹੁਣ ਕੀ ਕਰੂਗਾ ਜਿਹਨਾਂ ਤੁਹਾਡੇ ਕੋਲ ਥੈਲਾ ਹੈ ਸੌਦਾ ਪਾਉਣ ਨੂੰ ਹੈ ਉਹ ਡਾਕੇ ਲੈ ਕੇ ਜਾਊਗਾ ਪਰ ਕੇ ਨਾ ਜਿੱਤੀ ਗੂੜਾ ਉਹਨਾਂ ਗਿਆਨ ਭਰ ਲੂਗਾ ਹੂੰ